ਪੌੜੀ ਭਗਤ ਤੇਰੇ ਮਨ ਭਾਉਂਦੇ ਦਰ ਸੋਹਣ ਕੀਰਤੀ ਗਾਉਂਦੇ ਭਗਤ ਤੇਰੇ ਮਨ ਭਾਉਂਦੇ ਭਗਤ ਕੌਣ ਨੇ ਭਗਤ ਕੌਣ ਨੇ ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ ਇਹ ਭਗਤ ਨੇ ਹੋਈ ਭਗਤ ਨੇ ਬਾਕੀ ਕੋਈ ਭਗਤ ਨਹੀਂ ਮਾਵਾ ਦੁਨੀਆ ਅੱਧੀ ਭਗਤੀ ਕਰਦੀ ਹੈ ਸਾਰੀ ਦੁਨੀਆ ਭਗਤੀ ਕਰਨ ਲੱਗ ਜਵੇ ਜਿਹੜੇ ਤੇਰੇ ਮਨ ਨਹੀਂ ਪਾਇਆ ਤੂੰ ਨਹੀਂ ਮੰਨਿਆ ਭਗਤ ਹੈ ਜਿਹੜਾ ਤੇਰੀ ਲਿਸਟ ਵਿੱਚ ਨਹੀਂ ਭਗਤ ਹੈਗਾ ਨੂੰ ਭਗਤ ਨਹੀਂ ਕਿਹਾ ਜਾ ਸਕਦਾ ਸਰਗਾਜ ਭਗਤ ਨਹੀਂ ਹੈ ਦੁਨੀਆ ਹੈ ਭਗਤ ਹੈ ਦਰਸ ਹੋਣ ਭਗਤ ਉਹੀ ਨੇ ਜਿਹੜੇ ਤੇਰੇ ਮਨ ਭਾਉ ਤੇਰੇ ਦਰ ਤੇ ਸੱਚਖੰਡ ਵਿੱਚ ਸੋਹਦੇ ਨੇ ਪਰ ਕੀਰਤੀ ਕਰਦੇ ਗਾਉਂਦੇ ਕੀਰਤੀ ਉਹੀ ਕੀਰਤੀ ਕਰਦੇ ਨੇ ਇਹ ਜਿਨ੍ਹਾਂ ਨੇ ਕੀਰਤੀ ਕੀਤੀ ਆ ਗੁਰਬਾਣੀ ਉਹਦੇ ਦਰ ਤੇ ਖੜ ਕੇ ਕੀਤੀ ਜਿੰਨਾ ਜਰ ਸ਼ੀਰ ਉਹਨਾਂ ਦੇ ਦਰ ਤੇ ਖੜਾ ਜਾਂ ਸਰੀਰ ਛੁੱਟ ਜਾਂਦਾ ਫਿਰ ਦਰਜ ਚਲਾ ਜਾਂਦਾ ਫਿਰ ਬਾਹਰ ਆਉਂਦਾ ਜੀ ਉਹਨੇ ਜੇ ਦਸ ਕਰ ਵੱਖਰਾ ਨਾ ਉਹਨੇ ਜੇ ਵੱਖਰਾ ਹੈ ਤੇ ਹੀ ਖੜਾ ਜੋ ਅੰਦਰ ਨਹੀਂ ਵੜਿਆ ਅੰਦਰ ਵੜੂਗਾ ਨਹੀਂ ਛੱਡ ਕੇ ਸਣੇ ਸਰੀਰ ਨਹੀਂ ਨਾ ਅੰਦਰ ਵੜ ਸਕਦਾ ਸਰੀਰ ਤਾਂ ਛੱਡ ਕੇ ਬਾਹਰੇ ਜਾਣਾ ਪਊ ਨਾਨਕ ਕਰਮਾ ਬਾਹਰ ਇਹਨਾਂ ਨੂੰ ਦਰ ਖੜੇ ਕੇ ਢਾਡੀ ਨਾਨਕ ਕਹਿੰਦਾ ਢਾਡੀ ਜਿਹੜਾ ਹੈ ਮੈਂ ਢਾਡੀ ਆ ਤੇਰੇ ਦੁਆਰੇ ਤੇ ਖੜ ਕੇ ਕੋਲ ਦਰਬਾਰ ਉਹ ਢਾਡੀ ਤੇਰੇ ਦਰਬਾਰ ਤੋ ਕੁਕਰ ਤੇਰੇ ਦਰਬਾਰ ਕਹ ਅੱਗੇ ਬਦਲ ਪਸਾਰ ਸਰੀਰ ਮੈਂ ਦਿਖਾਉਂਦਾ ਆਪਣਾ ਸਰੀਰ ਆ ਸਰੀਰ ਮੇਰਾ ਲੋਕਾਂ ਨੂੰ ਦੀਦਾ ਭੌਂਕਦਾ ਮਾਇਆ ਪਰ ਭੌਂਕਦਾ ਹੋਆ ਜੋ ਤੂੰ ਕਹਿਣਾ ਨਾ ਗੱਲ ਤਾਂ ਤੇਰੇ ਦਰਬਾਰ ਦੀ ਕਰ ਰਿਹਾ ਮੈਂ ਕਬੀਰ ਕਹਿੰਦਾ ਤੇਰੇ ਦਰਬਾਰ ਹਰ ਦਰਗਾਹ ਕੀਆਂ ਬਾਤਾਂ ਨਾਨਕਾ ਸੁਣਾਉਂਦਾ ਗੱਲ ਤਾਂ ਗੁਰਬਾਣੀ ਨਾਲ ਉਹਦੇ ਦਰਬਾਰ ਦੀ ਉਹ ਕਰ ਰਹੀ ਹੈ ਪਰ ਸਰੀਰ ਦੇਖਦਾ ਭਗਤਾਂ ਦਾ ਲੋਕਾਂ ਨੂੰ ਭਗਤਾਂ ਦਾ ਸਰੀਰ ਨਹੀਂ ਦਾ ਭਗਤ ਬੋਲਦੇ ਦਿੰਦੇ ਨੇ ਭਗਤ ਲੋਕਾਂ ਨੂੰ ਬੁਰੇ ਲੱਗਦੇ ਨੇ ਭਗਤਾਂ ਨਾਲ ਲੋਕ ਫਿਰ ਖਾਰ ਵੀ ਖਾਂਦੇ ਨੇ ਇਹਨਾਂ ਤੋਂ ਬਦਲੇ ਵੀ ਲੈਂਦੇ ਨੇ ਇਹਨਾਂ ਦੇ ਜ਼ੁਲਮ ਵੀ ਕਰਦੇ ਨੇ ਜੋ ਵੀ ਕੁਝ ਦੀਦੇ ਜੋ ਹੋਣ ਉਹਨਾਂ ਨੂੰ ਪਿੱਛੇ ਦੀਦਾ ਹੋਏ ਨਹੀਂ ਜਿਸ ਕਰਕੇ ਉਹ ਕੀ ਕਹਿੰਦੇ ਨੇ ਕਹਿੰਦੇ ਦੁੱਧ ਸੀ ਅਸੀਂ ਤਾਂ ਪਾਣੀ ਸੀ ਜਿਵੇਂ ਪਾਣੀ ਦੁੱਧ ਮਿਲ ਗਿਆ ਦੁੱਧ ਬਣ ਗਿਆ ਤਾਂ ਮੈਨੂੰ ਦੁੱਧ ਬਣਾਤਾ ਭਗਤ ਬਣਾਤਾ ਜੇ ਅੱਗ ਜਲੂਗੀ ਤਾਂ ਸਾਡਾ ਪਹਿਲਾਂ ਪਾਣੀ ਦੇ ਪਹਿਲਾਂ ਸਰੀਰ ਸੜੂਗਾ ਪਾਣੀ ਹੋਰ ਕੀ ਸੜੂਗਾ ਸਰੀਰ ਹੈ ਪਾਣੀ ਹੈ ਇਹ ਸਰੀਰ ਪਾਣੀ ਰਹਿੰਦੇ ਉਹਨੂੰ ਭਗਤ ਬਣਾ ਚਾਹੇ ਜਿੰਨਾ ਮਰਜ਼ੀ ਹਟਾ ਲੋ ਕਬੀਰ ਦੀ ਫੋਟੋ ਤੋਂ ਫਿਰ ਵੀ ਨਿਗਾਹ ਲੋਕਾਂ ਦੀ ਹਟਦੀ ਨਹੀਂ ਜਿੰਨਾ ਮਰਜ਼ੀ ਉਹ ਕਹਿੰਦਾ ਨਾਨਕ ਦੀ ਫੋਟੋ ਤੋਂ ਨਿਗਾਹ ਹਟਦੀ ਨਹੀਂ ਇਸ ਕਰਕੇ ਨਹੀਂ ਹਟਦੀ ਐ ਸ਼ਰੀਰ 'ਚ ਕੋਈ ਆਦਮੀ ਸੀ ਐ ਕੋਠਾਲੇ 'ਚ ਕੋਈ ਸੋਨਾ ਸ਼ੁੱਧ ਹੋਇਆ ਕੁਠਾੜੀ 'ਚ ਪੈ ਕੇ ਸੋਨਾ ਆਖਰੀ ਸ਼ੁੱਧ ਹੋਇਆ ਆਖਰੀ ਕੁਠਾੜੀ ਹੈ ਸੋਨਾ ਦੀ ਸ਼ਾਦੀ ਹੈ ਜੇ ਤਾਂ ਕੁਠਾੜੀ ਮੰਨੇ ਫਿਰ ਤਾਂ ਕੋਈ ਗੱਲ ਨਹੀਂ ਜੇ ਤੂੰ ਗਾਹ ਮੰਨੇ ਫਿਰ ਗੱਲ ਹੈ ਜੇ ਤਾਂ ਕੁਠਾੜੀ ਨੂੰ ਕੁਠਾੜੀ ਮੰਨੇ ਵੀ ਆ ਕੁਠਾੜੀ ਸੀ ਜਿਹਦੇ ਵਿੱਚ ਸੋਨਾ ਤਪਿਆ ਤਾਇਆ ਅਰ ਸ਼ੁੱਧ ਹੋਇਆ ਫਿਰ ਤਾਂ ਗੱਲ ਠੀਕ ਹੈ ਪਰ ਜੇ ਤੂੰ ਗਾਹ ਮੰਨ ਲਿਆ ਵੀ ਕੁਠਾੜੀ ਉਹ ਸਭ ਕੁਝ ਹੈ ਇਹ ਬੜਾ ਖਤਰਨਾਕ ਪੁਆਇੰਟ ਹੈ ਇਹ ਵੀ ਖਤਰਨਾਕ ਹੈ ਪਠਾਲੀ ਦਾ ਮਹੱਤਵ ਸੰਸਾਰ ਨੂੰ ਦੀਦੀ ਉਹ ਪਠਾਲੀ ਹੋਰ ਕੋਈ ਦੀਦਾ ਹੈ ਨਹੀਂ ਜੋ ਨਾਮ ਦੀਦਾ ਉਹਦੇ ਨਾਲ ਜੁੜ ਜਾਂਦੇ ਨੇ ਹੁਣ ਹੋਰ ਨਹੀਂ ਕੋ ਕਲਗੀ ਉਹ ਸਹੀ ਗੁਰੂ ਦੀ ਤਲਵਾਰ ਹੈ ਸਹੀ ਆਈ ਸਹੀ ਉਹੀ ਸਹੀ ਉਹ ਕਰਦੇ ਨੇ ਜਿਹੜੇ ਮਾਰਗ ਤੇ ਨਹੀਂ ਚੱਲੇ ਹੋਏ ਨਾ ਚੱਲਣਾ ਚਾਹੁੰਦੇ ਇਹ ਉਹੀ ਕਰਦੇ ਨੇ ਮਾਇਆ ਨਾਲ ਜੁੜੇ ਹੋਏ ਮਾਇਆ ਧਾਰੀ ਜਿਹੜੇ ਮਾਰਗ ਤੇ ਚੱਲਣ ਤੇ ਚੱਲਣਾ ਚਾਹੁੰਦੇ ਨੇ ਚੱਲਣਾ ਜਿਹਨਾਂ ਚੱਲਣਾ ਉਹਨਾਂ ਨੂੰ ਲੋੜ ਨਹੀਂ ਲੱਗਦੀ ਉਹਨਾਂ ਲੋੜ ਨਹੀਂ ਲੱਗਦੀ ਨਾਨਕ ਕਰਮ ਇਹ ਇਹਦੇ ਨਾਲ ਜੁੜ ਕੇ ਉਧਰ ਉੱਟ ਜਾਈਦਾ ਦੂਏ ਪਾਸੇ ਮਾਇਆ ਨਾਲ ਜੁੜ ਕੇ ਨਾਨਕ ਕਰਮਾ ਬਾਹਰੇ ਦਾ ਢੋਹ ਨਾ ਲੈਣੀ ਧਾਮ ਦੇ ਨਾਨਕ ਕਰਮਾ ਬਾਹਰੇ ਜਿਨ੍ਹਾਂ ਤੇ ਕਿਰਪਾ ਦੀ ਹੋਈ ਪਰਮੇਸ਼ਰ ਦੀ ਉਹ ਕਰਮਾਂ ਬਾਰੇ ਨੇ ਦਰ ਢੋਣਾ ਰਹਿਣ ਉਹ ਦਰਗਾਹ ਜਾਣ ਢੋ ਥੰਮਣ ਉਹ ਦਰਗਾਹ ਢੋ ਕੌਣ ਦੇ ਕੌਣ ਕਹਿਆ ਜਾਵੇ ਜੇ ਮੇਰੇ ਕੋਲ ਦਾ ਢੋ ਨਾ ਰਹਿਣੀ ਤਾਂ ਹੁੰਦੇ ਤਾਂ ਦੇ ਸੰਸਾਰ ਤਾਂ ਦੇ ਰਹੇ ਉਹ ਜਿਹੜੇ ਸੰਸਾਰ ਜੇ ਭਟਕਦੇ ਰਹਿੰਦੇ ਇੱਕ ਮੂਨ ਨਾ ਪੁੱਛਣਾ ਆਪਣਾ ਅਨਹੁੰਦਾ ਆਪ ਗਲਾਏ ਕੋਈ ਆਇਆ ਜਾ ਵੀ ਨਾ ਬੜੇ ਬੜੇ ਇੱਥੇ ਆਪਣੇ ਆਪ ਨੂੰ ਕਹੋਂਦੇ ਗੁਰੂ ਆਪਣਾ ਤਾਂ ਪਤਾ ਨਹੀਂ ਆਪਣਾ ਮੂਲ ਤਾਂ ਬੁੱਝਿਆ ਬੁੱਝਿਆ ਨਹੀਂ ਉਹਨਾਂ ਨੇ ਹਮਰਾ ਮੂਲ ਨਹੀਂ ਬੁੱਝਦੇ ਹੋ ਉਹਨਾਂ ਦੇ ਮੂਲ ਤਾਂ ਹੁੰਦਾ ਨਾਮ ਮੁਖ ਨਾਮ ਨਾ ਉਪਜੈ ਦੂਜੇ ਵਿਆਪੈ ਚੋਰ ਜੀਓ ਕੌਣ ਨੇ ਚਿੱਟੇ ਜਿੰਕੇ ਕੱਪੜੇ ਇਹਦੀ ਵਿਆਖਿਆ ਤੀਜੇ ਪਾਸ਼ਾ ਗੁਰੂ ਅਮਰਦਾਸ ਨੇ ਕੀਤੀ ਇਸੇ ਗੱਲ ਦੀ ਜਾਂ ਕਹਾ ਐ ਐ ਸ਼ਬਦ ਇਸ ਦੁੱਤੇ ਦੀ ਵਿਆਖਿਆ ਇਸ ਨੇ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਚਿੱਤ ਮੈਲੇ ਨੇ ਔਰ ਕਠੋਰ ਨੇ ਪੱਥਰ ਦੇ ਹੋ ਰਾਮ ਨਹੀਂ ਉਹਨਾਂ ਦੇ ਉੱਤੇ ਕਿਉਂ ਨਹੀਂ ਰਾਮ ਉਹ ਜਾਲ ਜੰਮਦੇ ਜਾਲ ਸਹੀ ਜਾਂਦੇ ਨੇ ਜੀਓ ਦੋਇੰਗਲੀ ਜਾਣ ਕੇ ਜੰਮਦੇ ਜਾਲ ਜਾਂਦੇ ਨੂੰ ਫਸਾਉਂਦੇ ਨੇ ਜਾਣ ਦੇ ਜਾਣ ਬੁੱਝ ਕੇ ਉਹਨਾਂ ਜਰਾਮ ਕਿੱਥੇ ਫਸਾਉਣ ਤੇ ਹੜ ਜੜ ਕੰਮ ਆਪ ਤਾਂ ਫਸੇ ਹੋਏ ਨੇ ਦੂਜਿਆਂ ਨੂੰ ਨਾ ਕਹਿਣ ਵੀ ਅਸੀਂ ਤਾਂ ਫਸ ਗਏ ਜਾਲ ਚ ਤੁਸੀਂ ਨੇੜੇ ਨਾ ਦੂਰ ਹੋ ਜਾਂਦੇ ਐ ਵੀ ਗੱਲ ਕਹਿ ਦੇਣ ਤਾਂ ਵੀ ਬਹੁਤ ਹੈ ਤਾਂ ਕਹਿੰਦੇ ਆਈ ਜਾਓ ਫਸੀ ਜਾਓ ਸਾਡੇ ਕੋਲ ਆ ਜਾਓ ਫਸੋ ਬਹੁਤ ਆਰਾਮ ਹੈ ਇੱਥੇ ਬੈੜੇ ਜਿੱਤ ਕਠੋਰ ਜੀਓ ਮੈਣੇ ਨੇ ਜਿੱਤ ਜੀਵ ਦਾ ਕਠੋਰ ਨੇ ਸਖਤ ਨੇ ਰਹਿਮ ਵੀ ਉਹਨਾਂ ਦੇ ਅੰਦਰ ਹੈ ਜਿੱਤੇ ਚਿੱਟੇ ਕੇ ਕੱਪੜੇ ਮੈਲੇ ਜਿੱਤ ਕਠੋਰ ਜੀਓ ਤਿੰਨ ਉਹ ਘਰ ਨਾ ਉਪਜੈ ਉਹਨਾਂ ਦੇ ਮੂੰਹ ਮੂਝ ਹੁੰਦਾ ਗਿਆ ਜੇ ਗਿਆਨ ਵੀ ਹੋਵੇ ਨਾ ਮੂੰਹ ਮੂਝਾ ਦਰਨ ਤੇ ਕੋਈ ਅਸਰ ਨਹੀਂ ਹੁੰਦਾ ਉਹਨਾਂ ਵਾਲੇ ਬੈਰੂ ਬੈਰੂ ਆ ਜੋ ਵੀ ਰਾਮ ਰਾਮ ਉਹਨਾਂ ਵਾਲੇ ਕਰਦੇ ਉਪਜਾ ਅੰਦਰੋਂ ਨਹੀਂ ਪੈਦਾ ਹੁੰਦਾ ਉਹਨਾਂ ਦੇ ਗਿਆਨ ਰਾਮ ਅੰਦਰੋਂ ਨਹੀਂ ਪੈਦਾ ਹੁੰਦਾ ਗਿਆਨ ਨਾ ਉਪਜਾ ਦੂਜੇ ਵਿਆਪਾ ਚੋਰ ਜਿਓ ਦੂਜੇ ਸਰੀਰ ਨੂੰ ਵਿਆਪਰ ਨੇ ਮਾਇਆ ਨੂੰ ਲੱਗੇ ਨੇ ਉਹ ਚੋਰ ਨੇ ਤੇ ਬੂਲ ਨਾ ਬੁਝੇ ਆਪਣਾ ਸੇ ਪਸ਼ੂ ਸੇ ਚੋਰ ਜਿਓ ਉਹ ਪਸ਼ੂ ਦੇ ਢੋਲ ਨੇ ਹੈ ਉਹ ਗੁਰੂ ਧਰਮ ਉਹਨਾਂ ਵੱਲ ਇਸ਼ਾਰਾ ਹੈ ਅਨਹੁੰਦਾ ਆਪ ਗਣਾਇਆ ਅਨਹੁੰਦਾ ਹੈ ਕੁਝ ਨਹੀਂ ਉਹਨਾਂ ਦੇ ਭੱਲੇ ਹੈ ਪਸ਼ੂ ਕਹਿ ਦੇਣਾ ਸੀ ਗੁਰੂ ਪੱਲੇ ਕੁਝ ਨਹੀਂ ਆ ਕੁਝ ਵੀ ਪੱਲੇ ਨਾ ਹੁੰਦੇ ਹੋਏ ਆਪਣੇ ਆਪ ਨੂੰ ਗੁਰੂ ਅਰ ਭਗਤ ਬੋਲਦੇ ਲੜਾਉਂਦੇ ਭਗਤਾਂ ਦੀ ਗਿਣਤੀ ਸ਼ਮਾਰ ਕਰਦੇ ਨੇ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਨੇ ਮੈਂ ਢਾਡੀ ਕਾ ਮੈਂ ਵੀ ਢਾਡੀ ਹੁੰਦਾ ਜਸ ਕਰਨ ਵਾਲਾ ਜਿਹੜਾ ਜਸ ਕਰੇ ਉਹ ਢਾਡੀ ਕਹਿੰਦੇ ਸਾਡੇ ਜਿਹੜੇ ਡਾਡੀ ਨੇ ਜਾਸ ਨਹੀਂ ਕਰਦੇ ਤੇ ਡਾਡੀ ਸਿਰ ਚਾਸ ਕਰ ਸਕਦਾ ਉਹ ਵੀ ਜਿਹੜਾ ਦਾ ਤਾਂ ਟੀ ਜਿਹੜੇ ਦਾਸ ਹੁੰਦੇ ਡਾਡੀ ਨਹੀਂ ਹੁੰਦੇ ਮਰਾਸੀ ਦੇ ਡਾਡੀ ਕਹਿੰਦੇ ਡਾਡੀ ਨਾਨਕ ਨਾਨਕ ਵੀ ਬਰਾਬਰੀ ਕਰਦੇ ਨੇ ਨਾਨਕ ਵਾਲੀ ਬਾਣੀ ਨਾਨਕ ਵਰਗੀ ਬਾਣੀ ਫਿਰ ਵਿਚਾਰ ਕੇ ਦੱਸੋ ਕਿਆ ਕੰਮ ਦੇ ਚਲੋ ਗੁਰਬਾਣੀ ਉਹ ਬੋਲ ਹੋਰ ਕੁਛ ਨਾ ਹੋਣ ਗੁਰਬਾਣੀ ਦਾ ਤਾਂ ਵੀ ਅਸੀਂ ਮੰਨ ਲਈਏ ਢਾਡੀ ਹੁਣ ਢਾਡੀ ਕਾ ਦੀ ਜਾਤ ਮੈਂ ਨਹੀਂ ਜਾਤ ਦਾ ਢਾਡੀ ਕਾ ਬਰਾਸੀ ਹੈ ਨਾ ਨਾਲ ਬਰਾਸੀ ਹੈ ਨਾਲ ਲੋਕ ਕਹਿੰਦੇ ਵੀ ਇਹ ਵੀ ਮਰਾਸੀ ਹੋਣਾ ਉਹੀ ਕਹਿੰਦਾ ਮੈਂ ਖਤਰੀ ਹਾਂ ਹਮਨਾ ਦਾ ਨਾਲ ਨਹੀਂ ਫਿਰਦਾ 24 ਘੰਟੇ ਜਿਹੜੀ ਉੱਚੀ ਜਾਤ ਵਾਲੇ ਪੜਨ ਤੇ ਛਤਰੀ ਵਗੈਰਾ ਕਹਿੰਦੇ ਹੁਣ ਨੇ ਲੱਗਦਾ ਨਹੀਂ ਹੈਗਾ ਇਹ ਮਰਾਸੀ ਨਾਲ ਕਿਹੜਾ ਸਾਨੂੰ ਹਰ ਵਕਤ ਪਾਣੀ ਮਰਾਸੀ ਲਿਆਉਂਦਾ ਪੀ ਲੈਂਦਾ ਮਰਾਸੀ ਦਾ ਤੋਂ ਪਾਣੀ ਕੌਣ ਪੀਂਦਾ ਸੀ ਉਹ ਆਵੇ ਕਹਿੰਦਾ ਹੁਣ ਦਾ ਦੇਸ਼ ਜਾ ਢੋਰ ਉਤਮ ਜਾ ਸਦਾਏ ਦੇ ਲੋਕ ਉਤਮ ਜਾ ਸਦਾਉਂਦੇ ਹੋਣਗੇ ਮੈਂ ਤਾਂ ਦੀਪੀ ਜਾ ਵਾਲਾ ਹੀ ਤੈਨੂੰ ਮੰਗਾ ਜੇ ਤੁਝੇ ਆਏ ਪਰ ਮੈਂ ਇੱਕ ਗੱਲ ਹੈ ਮੈਨੂੰ ਉਹ ਹੀ ਆਦਮੀ ਚਾਹੀਦਾ ਨੇ ਮੈਨੂੰ ਆ ਬਾਕੀ ਨਹੀਂ ਚਾਹੀਦਾ ਕੋਈ ਵੀ ਜੋ ਤੁਝੇ ਤੇ ਜਿਹਨਾਂ ਧਿਆਨ ਤੇਰੇ ਵਿੱਚ ਮੈਂ ਉਹਨਾਂ ਨੂੰ ਸਿੱਖਿਆ ਉਹ ਮੈਨੂੰ ਮਿਲੇ ਜਾਣ ਉਹਨਾਂ ਨੂੰ ਮੈਂ ਸਿੱਖਿਆ ਦੇ ਕੇ ਮੈਂ ਗਾਂ ਤੁਰਦਾ ਰਹਾ ਉਹਨਾਂ ਨੂੰ ਟੋੜਦਾ ਫਿਰਦਾ ਮੈਂ ਮੈਂ ਤੁਝੇ ਧਿਆਨ ਮੈਂ ਤੁਝੇ ਮੈਨੂੰ ਦੱਸੀ ਚੱਲ ਕਿੱਥੇ ਕਿੱਥੇ ਨੇ ਉਹ ਮੈਂ ਉਹਨਾਂ ਨੂੰ ਉਹ ਉਹਨਾਂ ਦੀ ਲੋੜ ਹੈ ਮੈਨੂੰ ਬਾਕੀਆਂ ਨੂੰ ਨਹੀਂ ਮੈਨੂੰ ਲੋੜ ਜਿਨ੍ਹਾਂ ਦਾ ਧਿਆਨ ਸੱਚ ਦੀ ਪ੍ਰਾਪਤੀ ਵਾਸਤੇ ਹੈ ਜੋ ਸੱਚ ਦੀ ਪ੍ਰਾਪਤੀ ਵਾਸਤੇ ਜਿਨ੍ਹਾਂ ਨੇ ਧਰਮ ਧਾਰਨ ਕੀਤਾ ਹੈ ਜਿਹੜੇ ਸੱਚ ਦੀ ਪ੍ਰਾਪਤੀ ਵਾਸਤੇ ਵਿਚਾਰੇ ਆਪਣਾ ਟੋੜਦੇ ਨੇ ਆ ਕੋਈ ਸਾਧਨ ਕਰਦੇ ਨੇ ਆ ਪੁੱਛਦੇ ਨੇ ਮਿਲਦਾ ਨਹੀਂ ਸੱਚ ਉਹਨਾਂ ਨੂੰ ਸਮਝ ਆਉਂਦੀ ਨਹੀਂ ਮੈਨੂੰ ਉਹਨਾਂ ਦੀ ਲੋੜ ਹੈ ਮੈਂ ਬੋਲ ਦੱਸੇ ਮੈਨੂੰ ਲਿਆਈ ਜਾ ਮੇਰੇ ਕੋਲ ਚਾਹੇ ਮੈਨੂੰ ਦੱਸੀ ਜਾ ਕਿੱਥੇ ਕਿੱਥੇ ਨੇ ਮੈਂ ਜਾਵਾਂ ਉਹ ਰਾਜਾ ਦੇ ਵਾਸਤੇ ਆ ਜਿਹੜੇ ਬੜੇ ਅਮੀਰ ਨੇ ਉਹਨਾਂ ਨਾਲ ਮੇਰਾ ਕੋਈ ਵਾਸਤਾ ਨਹੀਂ ਤਿੰਨ ਮੰਗਾ ਜੇ ਤੁਝੇ ਤੇ ਉਹਨਾਂ ਦੀ ਲੋੜ ਹੈ ਜੇ ਤੈਨੂੰ ਸੱਚ ਦੀ ਭੁੱਖ ਹੈ ਬਾਕੀ ਮੈਨੂੰ ਕੋਈ ਲੋੜ ਨਹੀਂ